ਮੈਂ ਅਲੋਪ ਹੋ ਜਾਂਦੀ ਹੈ ਅਖਤਨੀ ਅਕਥਨੀ ਅਵਰਣੀ ਖੁਸ਼ੀਆਂ ਦੀ ਦੌਲਤ ਨਾਲ ਮਾਲੋ ਮਾਲ ਹੋਈ ਅਕਥਨੀ ਅਵਰਣੀ ਖੁਸ਼ੀਆਂ ਦੀ ਦੌਲਤ ਨਾਲ ਮਾਲੋ ਮਾਲ ਹੋਈ ਆਤਮਾ ਵਿੱਚ ਆਤਮਾ ਵਿੱਚ ਪਸਰੀ ਹੋਈ ਸ਼ਾਂਤੀ ਦੀ ਝੋਲੀ ਵਿੱਚ ਆਤਮਾ ਵਿੱਚ ਪਸਰੀ ਹੋਈ ਸ਼ਾਂਤੀ ਦੀ ਝੋਲੀ ਵਿੱਚ ਢੇਰਾਂ ਫੁੱਲਾਂ ਦਾ ਸਮੁੰਦਰ ਢੇਰਾਂ ਫੁੱਲਾਂ ਦਾ ਸਮੁੰਦਰ ਮਹਿਕਾਂ ਖਿਲੇਰਦਾ ਹੈ ਤੇ ਆਲਾ ਦੁਆਲਾ ਸੁਗੰਧਿਤ ਸੁਗੰਧਿਤ ਆਲਾ ਦੁਆਲਾ ਸੁਗੰਧਿਤ ਸੁਗੰਧਿਤ ਖਿੜਿਆ ਖਿੜਿਆ ਹਰ ਛਿਣ ਹਰ ਪਲ ਹਰ ਛਿਣ ਹਰ ਪਲ ਹਰ ਥਾਂ ਤੇਰੀ ਮੌਜੂਦਗੀ ਦੇ ਅਹਿਸਾਸ ਵਿੱਚ ਝੂਮ ਝੂਮ ਉੱਠਦਾ ਹੈ ਤੇਰੀ ਮੌਜੂਦਗੀ ਦੇ ਅਹਿਸਾਸ ਵਿੱਚ ਝੂਮ ਝੂਮ ਉੱਠਦਾ ਹੈ ਮੈਂ ਮੈਂ ਗੁਆਚੀ ਗੁਆਚੀ ਅਨੰਦਤ ਅਨੰਦਤ ਪ੍ਰਤੱਖ ਅਪਰਤੱਖ ਤੇਰੇ ਦਰਸ਼ਨਾਂ ਦਾ ਮੈਂ ਗੁਆਚੀ ਗੁਆਚੀ ਅਨੰਦਤ ਅਨੰਦਤ ਤੇਰੇ ਪ੍ਰਤੱਖ ਅਪਰਤੱਖ ਦਰਸ਼ਨਾਂ ਦਾ ਅੰਮ੍ਰਿਤ ਪਾਨ ਕਰਦੇ ਹਾਂ ਕਦੇ ਕਦੇ ਦੇਹ ਵਿੱਚੋਂ ਅਲੋਪ ਹੋ ਜਾਂਦੀ ਹਾਂ ਕਦੇ ਕਦੇ ਦੇਹ ਵਿੱਚੋਂ ਅਲੋਪ ਹੋ ਜਾਂਦੀ ਹਾਂ